ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਸ਼ਸ ਕਾ ਕਾਟਾ ਸੀਸਾ ਸ੍ਰੀ ਅਸਕੀਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਤੰਨ ਤੰਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਉਵਾਰੇ ਕਹਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਾਇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ तब चरणन मन रहे हमारा अपना जान करो प्रतिपारा हमरे दुष्ट सब तुम कावहो आप हाथ दय मोहे बचावहो सुखी वसै मोरो परवारा सेवक सिख सब करतारा मोर अच्छिया निज कर दय करिए सब बैरन को आज संगरिए पूर्ण होए हमारी आशा तोर भजन की रह पियासा तुम्हें छाड़ कोई अवर न तियाऊ जो बर चाहूं ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਆਹੇ ਚੋਨੇ ਚੋਨੇ ਸੱਤਰ ਹਮਾਰੇ ਮਾਰੀ ਆਹੇ ਆਪ ਹਾਥ ਦਾ ਮੁਝੇ ਅਬਵਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਆਸੇ ਤੁਜੂ ਕਰੀ ਹੋ ਰੱਛਾ ਰਾਖ ਲੇ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸ਼ਿਵ ਜੀ ਅਵਤਰਾ काल पाए कर विष्ण प्रकाशा सकल काल का किया तमाशा जवन काल जोगी शिव कियो वेदराज ब्रह्मा जूथियो जवन काल सब लोक सवारा नमस्कार है ताय हमारा जवन काल सब जगत बनायो देव दैत जच्छन उपजायो आदि अंत एक अवतारा सोई गुरु समझियो हमारा नमस्कार तिसी को हमारी सकल प्रजा जिन आप सवारी सेवकन को शिवगुण सुख दियो शत्रुन को पालमो बद कियो काट काट के अंतर की जानत भले बुरे की पीर पशानत चीटी ते कुंचर सूला सब पर कृपा दे टिकार फूला संतन दुख पाए ते दुखी सुख पाए साधन के सुखी एक एक की पीर पशाना कट कट के पट पट की जाना जब कर करा करतारा प्रजा तरत तब दे अपारा जब आकर करत हूँ कब हूँ तो मैं मिलत देह तर सब हूँ जेते बदन श्रेष्ठे सब धारै आप अपनी बूझ उचारा तुम सभी ते राहत निरालम जानत वेद भेद अर आलम निरंकार निर्विकार निर्लंब आदि अनिल अनाद असंभ ताका मूड उचारत भेदा जाका भेव न पावत वेदा ਕੋ ਕਰ ਪਾਹਨ ਅਰਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਾਉ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਫਿਵ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਿਹ ਵਿਦ ਸਦਾ ਪ੍ਰਸਮ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਗ ਪੈਉ ਰਾਵ ਕਹੀ ਪੂਪਾ ਅੰਡਰ ਜੇਰੇ ਸੇਤਜ ਕੀਨੀ ਉਤਪੁਜ ਖਾਨ ਬਹੁਰੇ ਰਚ ਦੀਨੀ कहूँ फूल राजा हवा बैठा कहूँ सिमट भयो शंकर इकैठा सगरी सृष्टि दिखाए अचंभव आदि जुगादि स्वरूप सुयंभव अब रक्षा मेरी तुम करो सिख उबार असिख संघरो दुष्ट जिते उठवत उठ पाता सकल मलेश करो रण काता जे अस्तोज तव सरनी परे तिनके दुष्ट दुख हवा मरे पुरख जवन पग परा तो हारा है तिनके तुम संकट सब टारा है जो कल को एक बार तिया है ताके काल निकट नहीं आया है रक्षा होए ताहे सब काला दुष्ट अरिष्ट अरे तत् काला कृपा दृष्टि तन जाहि निहर हो ताके ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਏ ਉਬਾਰਾ ਜਿਨ ਨਾਮ ਤਿਹਾਰੋ ਕਹਾ ਦਾਰਿ ਦੁਸ਼ਟ ਦੋਗ ਤੇ ਰਹਾ ਖੜ ਕੇਤ ਮੈਂ ਸਰਣ ਤਿਹਾਰੀ ਆਪ ਹਾਦ ਦੈ ਲਿਹੁ ਉਵਾਰੀ ਸਰਵ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ किलविक सगल देह को हरता दुष्ट दोखियन को क्षय करता श्री आसित हो जब पहे दाई अल्लाह पूर्ण करा ग्रंथ तत्काला मन बाझ फल पावै सोई दुख न तिसै व्यापित कोई अडिल सुनै गुंग जो जाय सुरस न पावई सुनै मूड चित लाए चतुरता आवई दुख दर्द पौनिक न तिन्नर के रह हो जो जाकी एक बार चौपई को कह चौपई संबत सत्रह सा स्पणिजै ਅਰਧ ਸਾਹਿਬ ਸੁਨ ਤੀਨ ਕਹਿਜਾ ਭਾਦਵ ਸੁਜੀ ਅਸ਼ਟਮੀ ਰਵਿਵਾਰਾ ਤੀਰ ਸਤੁਦ੍ਰਵਗਨ ਸੁਧਾਰਾ ਇਸ ਸ੍ਰੀ ਚਰਿਤ੍ਰੋਪ ਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੀ ਚਾਰ ਸਹਿ ਚਾਰ ਚਰਿਤਰ ਸਮਾਪਤ ਮਸੁ ਮਸਤ